ਪੌੜੀ ਨਾਨਕ ਅੰਤਨ ਜਾਪਣੀ ਹਰ ਤਾਕੇ ਪਾਰਾਵਾਰ ਨਾਨਕ ਅੰਤਨ ਜਾਪਣੀ ਹਰ ਤਾਕੇ ਪਾਰਾਵਾਰ ਨਾਨਕ ਕਹਿੰਦਾ ਜਿਹੜਾ ਹਰ ਹੈ ਉਹਦਾ ਜਿਹੜਾ ਪਾਰਾਵਾਰ ਹੈ ਨਾ ਹਰ ਰਚਨਾ ਇਹਦਾ ਹੀ ਅੰਤ ਨਹੀਂ ਆਉਂਦਾ ਆ ਜਿਹੜਾ ਉਹਦੇ ਪਰਿਵਾਰ ਹੈ ਉਹਦਾ ਜਿੱਥੇ ਤੱਕ ਉਹਦੀ ਰਚਨਾ ਹੈ ਪਾਰਾਵਾਰ ਹੈ ਜਿੱਥੇ ਤੱਕ ਅਖਲਾਰਾ ਜਖਣਾਇਆ ਹੈ ਹੋਇਆ ਨਾ ਜਟਾ ਜਾ ਦੇ ਕੇ ਨਾਨਕ ਰਚਨਾ ਪ੍ਰਭ ਰਚੀ ਬੋਵੇ ਦਾ ਅਨੁਭਵ ਪ੍ਰਕਾਰ ਇਹਦੇ ਹੀ ਬਾਰ-ਬਾਰ ਦੀ ਸਾਡੇ ਤੇ ਇਹ ਨਹੀਂ ਸਮਝ ਨਹੀਂ ਹੈਗੀ ਸਾਨੂੰ ਤਾਂ ਆਪ ਕਰਾਏ ਸਾਥੀ ਫਿਰ ਆਪ ਕਰਾਏ ਮਾਤ ਬਸ ਜਿਹੜਾ ਮਾਨ ਹੈ ਨਾ ਉਹਦਾ ਸਾਥੀ ਵੀ ਆਪੇ ਹਰ ਅੰਦਰਲਾ ਜਿਹੜਾ ਪ੍ਰਾਤਮਾ ਹੈ ਨਾ ਅੰਦਰਲਾ ਹਰ ਉਹਦੀ ਗੱਲ ਹੈ ਉਹੀ ਸਾਥੀ ਕਰਾਉਂਦਾ ਦੇਖੋ ਪਰਮੇਸ਼ਰ ਨਹੀਂ ਕਰਾਉਂਦਾ ਕਿ ਜੀਵ ਹੈ ਤੁਸੀਂ ਤੁਸੀਂ ਗੋਲ ਸਰਾ ਦਾ ਆਪਸੋ ਸ਼ਕਤੀ ਵੀ ਕਦੇ ਕਦੇ ਅੰਦਰਲਾ ਹੀ ਕਰਾ ਦਿੰਦਾ ਅੰਦਰਲੇ ਚ ਕਮੀਆਂ ਨੂੰ ਗੁੱਸਾ ਆ ਜਾਂਦਾ ਉਹਨੂੰ ਵੀ ਗੁੱਸਾ ਹੋਵੇ ਉਹ ਵੀ ਅੰਦਰ ਚ ਹੋ ਉਹਦੇ ਵਿੱਚ ਹੀ ਅੰਦਰਲੇ ਚ ਸ਼ਕਤੀ ਵੀ ਕਦੇ ਕਦੇ ਮਨ ਨੂੰ ਉਹੀ ਕਹਿੰਦਾ ਦੋਏ ਅੜ ਜਾਂਦਾ ਆਪ ਕਰਾਏ ਸ਼ਕਤੀ ਫਿਰ ਆਪ ਕਰਾਏ ਮਾਰ ਫਿਰ ਆਪ ਕਰਾਏ ਮਾਰ ਦੋਹਾਂ ਸਰਿਆਂ ਆਪ ਆਪ ਕਰਾਏ ਮਾਰ ਕੇ ਵਿੱਚ ਸ਼ਕਤੀ ਦੋ ਪਾਸਿਆਂ ਤੇ ਆ ਜਾਂਦੀ ਹੈ ਸ਼ਕਤ ਵੀ ਦੋ ਲੜਦੇ ਨੇ ਸੰਤਰ ਸ਼ਕਤ ਵੀ ਟਕਰਾ ਜਾਂਦੀ ਸੰਤ ਦੀ ਜਿਹੜੀ ਸਿਰੜਾ ਉਹ ਸ਼ਕਤੀ ਬਣ ਜਾਂਦੀ ਨੇ ਸਖਤ ਲੋਕ ਨੇ ਸੰਤ ਦੇ ਸਿਰੜ ਨੂੰ ਆਪਣੇ ਸੁਭਾਅ ਵਰਗਾ ਮੰਨਦੇ ਜਿਹੜਾ ਪਹਾੜੇ ਚ ਹੈ ਪਰਮੇਸ਼ਰ ਦੇ ਬਾਣੇ ਉਹ ਆਦਮੀ ਦੇ ਬਾਣੇ ਨੂੰ ਨਹੀਂ ਬਦਲ ਆਦਮੀ ਦੀ ਮਰਜ਼ੀ ਨੂੰ ਨਹੀਂ ਬਦਲ ਪਰ ਜਿਹੜਾ ਹਾਕਮ ਹੈ ਉਹ ਆਪਣੀ ਮਰਜ਼ੀ ਚਲਾਉਣਾ ਚਾਹੁੰਦਾ ਸੱਚਾ ਇੱਥੇ ਆ ਕੇ ਰੌਲਾ ਪੈ ਕਰਾਜਾ ਰਾਜਾ ਕਹਿੰਦਾ ਪਰਚਾ ਮੇਰੀ ਹੈ ਮੇਰੀ ਮਰਜ਼ੀ ਚੱਲੂ ਮੇਰੇ ਖਿਲਾਫ ਕੌਣ ਹੋ ਜਿਹੜਾ ਪਰਮੇਸ਼ਰ ਦੇ ਹੁਕਮ ਚਾਹੁੰਦਾ ਤਾਂ ਮੈਂ ਉਹਦੇ ਹੁਕਮ ਜਾਂ ਮੈਂ ਤੇਰਾ ਹੁਕਮ ਮੰਨਣਾ ਹੀ ਮੈਂ ਕਿਸੇ ਦਾ ਮੰਨ ਨਹੀਂ ਸਕਦਾ ਇੱਥੇ ਆ ਕੇ ਟਕਰਾਅ ਹੋ ਜਾਂਦਾ ਟਕਰਾਓ ਹੋ ਜਾਂਦਾ ਦੋਵੇਂ ਪਾਸ਼ਾ ਦਾ ਇੱਥੇ ਆ ਕੇ ਟਕਰਾਉ ਹੋਇਆ ਭਗਤਾਂ ਦਾ ਇੱਥੇ ਆ ਕੇ ਟਕਰਾਉ ਹੋਇਆ ਉਹ ਪਰਮੇਸ਼ਰ ਤੋਂ ਬੜਾ ਕਿਸੇ ਨੂੰ ਮੰਨਦੇ ਹੀ ਨਹੀਂ ਉਹ ਕਹਿੰਦਾ ਭੂਪ ਤੁਸਾਂ ਬੱਚੇ ਵਿਚਾਰ ਕੇ ਝੂਠੇ ਤਰਸ ਦੋ ਅੱਜ ਉਹਨੇ ਡਰਦੇ ਇਸ ਗੱਲ ਤੇ ਆਰੋ ਸਭ ਨੂੰ ਭੈ ਗਿਆ ਚਾਹੁੰਦੇ ਰਾਜਾ ਸਭ ਨੂੰ ਭੈ ਜਿਹੜਾ ਰਾਜੇ ਤੋਂ ਭੈ ਦੇ ਵਿੱਚ ਨਹੀਂ ਰਿਹਾ ਉਹ ਸਮਝਦਾ ਮੇਰਾ ਰਾਜ ਦਾ ਰਹਿ ਗਿਆ ਪ੍ਰੈਸਟੀਜ ਨੂੰ ਬਣਾ ਲੈਂਦਾ ਬਸ ਉੱਥੇ ਆ ਕੇ ਟਕਰਾਅ ਪੈਦਾ ਹੋ ਜਾਂਦਾ ਉੱਥੇ ਆ ਕੇ ਹਿੱਸਾ ਨੂੰ ਸੂਲੀ ਤੇ ਚੜਦਾ ਉੱਥੇ ਆ ਕੇ ਨੌਵੇਂ ਬਾਸ਼ਾ ਨੂੰ ਸ਼ੀਰ ਕਰਦਾ ਉੱਥੇ ਆ ਕੇ ਪੰਜਵੇਂ ਬਾਸ਼ਾ ਨੂੰ ਸਤੀ ਤਵੀ ਤੇ ਬਿਠਾਉਂਦਾ ਉੱਥੇ ਹੀ ਸਭ ਕੁਝ ਹੁੰਦਾ ਇਸ ਟਕਰਾਅ ਤੇ ਆ ਕੇ ਇੱਕ ਬਾਤ ਦੇਖੋ ਦੋ ਹੀ ਪਾਸੇ ਖੜਾ ਆਪ ਹੀ ਹੈ आप कराए साक्षी फिर आप कराए ਸਾਖਤੀ ਸਾਖਤੀ ਹੁੰਦਾ ਆਪਣਾ ਸਟੈਂਡ ਪੱਕੇ ਹੋ ਕੇ ਸਟੈਂਡ ਤੇ ਖੜ ਜਾ ਸਖਤ ਹੋ ਕੇ ਖੜ ਜਾ ਸਖਤ ਸਖਤੀ ਨਾਲ ਆਪਣੇ ਚਾਹੇ ਉਹ ਸੱਚ ਤੇ ਖੜਾ ਹੈ ਚਾਹੇ ਝੂਠ ਤੇ ਕਹਿੰਦੇ ਸੀਸ ਦਿਆ ਪਰ ਸਿਰ ਨਾ ਦਿਆ ਉਹ ਸਿਰੜ ਹੈ ਸਾਖਤੀ ਨਹੀਂ ਉਹਨਾਂ ਨੂੰ ਸਾਖਤੀ ਲੱਗਦੀ ਹੈ ਸਾਖਤੀ ਨਹੀਂ ਵਰਤਿਆ ਸਾਖਤੀ ਖੱਖਾ ਵਰਤਿਆ ਹੈ ਲੋਕਾਂ ਸਖਤ ਸਟੈਂਡ ਫਰਮ ਸਟੈਂਡ ਭਗਤ ਵੀ ਆਪਣਾ ਪੱਕਾ ਸਟੈਂਡ ਲੈ ਲੈਂਦੇ ਰਾਜਾ ਦਾ ਹੰਕਾਰ ਚ ਪੱਕਾ ਹੁੰਦਾ ਹੀ ਰਾਜਾ ਦਾ ਸਟੈਂਡ ਫਿਰ ਕਈ ਵਾਰ ਪਛਤਾਵੇ ਜਾ ਜਾਂਦਾ ਕਿ ਉਹਨਾਂ ਨੇ ਗਲਤ ਸਟੈਂਡ ਲਿਆ ਹੁੰਦਾ ਗਲਤ ਹੁੰਦਾ ਗਲਤੀਆਂ ਹੋ ਜਾਂਦੀਆਂ ਨੇ ਫਿਰ ਨਾਮਦੇਵ ਬਾਰੇ ਸਟੈਂਡ ਤਾਂ ਲੈ ਲਿਆ ਅਤਿ ਵੀ ਸੜਤਾ ਬਾਅਦ ਪਤਾ ਲੱਗਿਆ ਜਾਂਦਾ ਵੀ ਇਹ ਤਾਂ ਇਹਨਾਂ ਨੇ ਗੜਬੜ ਕੀਤੀ ਹੈ ਮੈਨੂੰ ਬਲੈਕਮੇਲ ਕੀਤਾ ਇੱਕ ਤਾਂ ਬੇਸ਼ਰਮ ਸ਼ਰਮਨੀ ਵੀ ਮਜ਼ਦੂਰ ਰਾਜੇ ਨੂੰ ਬਲੈਕਮੇਲ ਕੀਤਾ ਇਹਨਾਂ ਨੇ ਧਰਮੋਸ਼ੀ ਉਹ ਹੋਈ ਦੂਈ ਭਗਤ ਦੇ ਉੱਤੇ ਮੈਂ ਇਹਨਾਂ ਬੇਇੱਜ਼ਤੀ ਕੀਤੀ ਇਹਦੀ ਇਹ ਧਰਮੀ ਆਦਮੀ ਉਹ ਭੈ ਹੋਈ ਉਸ ਨੇ ਤਾਂ ਮੇਰੀ ਕਿਹਾ ਫਿਰ ਵੀ ਕਹਿੰਦਾ ਰਾਜੇ ਦਾ ਕਸੂਰ ਕੋਈ ਉਹ ਤਾਂ ਕੁਝ ਨਹੀਂ ਕਰਦਾ ਉਹ ਇਹ ਵੀ ਕਹਿੰਦਾ ਵੀ ਇਹਨਾਂ ਨੂੰ ਦੋ ਨੂੰ ਸਜ਼ਾ ਦੇ ਜੇ ਸਜ਼ਾ ਦੇ ਨਾ ਫਿਰ ਨਾ ਕੋਈ ਬੈਰੀ ਨਾ ਹੈ ਬਗਾਨੇ ਵਾਲੀ ਗੱਲ ਫਿਰ ਖਤਮ ਹੁੰਦੀ ਸੀ ਫਿਰ ਬੁਰੇ ਦੇ ਭਲੇ ਵਾਲੀ ਗੱਲ ਨਹੀਂ ਸੀ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਫਿਰ ਮੁਸ਼ਕਲ ਸੀ ਕਰਨਾ ਕਮਾਲ ਕੋਣ ਆਪੇ ਮਾਰ ਕਰਾਉਂਦਾ ਨਾ ਮਾਰ ਵੀ ਤਾਂ ਹੈ ਦੋਵੇਂ ਪਾਸੇ ਤੇ ਤਲਵਾਰਾਂ ਚੱਲਦੀਆਂ ਮਾਰਦਾ ਕੌਣ ਹੈ ਕੌਣ ਨਹੀਂ ਮਰਦਾ ਇਹ ਤਾਂ ਗੱਲ ਅਲੱਗ ਹੈ ਲੜਾਈ ਤਾਂ ਹੁੰਦੀ ਹੈ ਦੋਵੇਂ ਪਾਸੇ ਤੇ ਫਿਰ ਆਪ ਕਰਾਏ ਮਾਰ ਮਾਰ ਇਕਨਾ ਗਲੀ ਜਿਵੇਂ ਈਸਾ ਨੂੰ ਈਸਾ ਨੂੰ ਸੂਲੀ ਤੇ ਚੜਾਤਾ ਈਸਾ ਨੂੰ ਸੂਲੀ ਤੇ ਚੜਾਤਾ ਕਿਹਨੇ ਕਰਵਾਇਆ ਪਿੱਛੇ ਕੌਣ ਹੈ ਸਾਖੀ ਕਰਾਈ ਆਪਣਾ ਜਿਹੜਾ ਆਤਮਾ ਅੰਦਰ ਅੰਤਰਾ ਉਹੀ ਸਭ ਤੋਂ ਹੀ ਪਰਮੇਸ਼ਰ ਨੇ ਨਹੀਂ ਕੁਝ ਕੀਤਾ ਪਰਮੇਸ਼ਰ ਦਾ ਕੋਈ ਰਜਵਾ ਇਹਦੇ ਕੀ ਹੈ ਇਹਦਾ ਫੈਸਲਾ ਕਿਉਂ ਹੋਇਆ ਨਾ ਜੇ ਸੱਤਾ ਸੱਤੇ ਤੋਂ ਮਾਰੇ ਤਾਂ ਮਨ ਦੋਸ ਨਾ ਹੋਵੇ ਦੋ ਸਾਖਤ ਨੇ ਰਲਦੇ ਨੇ ਆਪਸ ਪਰਮੇਸ਼ਰ ਦਾ ਕੋਈ ਦਸ ਉਹਦਾ ਕੀ ਕਰੇ ਕਿਉਂਕਿ ਉਹਦੇ ਵਿੱਚ ਵੀ ਸੰਸਾਰ ਨੂੰ ਗਿਆਨ ਦੇ ਦੇਣਾ ਉਹਦਾ ਕੰਮ ਹੈ ਸੰਸਾਰ ਨੂੰ ਗਿਆਨ ਮਿਲੇ ਉਹਨਾਂ ਦੀ ਲੜਾਈ ਜੋ ਵੀ ਸੰਸਾਰ ਨੂੰ ਗਿਆਨ ਹੋਣਾ ਸੈਕੰਡ ਵਰਲਡ ਵਾਰ ਦੇ ਵਿੱਚ ਕਿੰਨਾ ਗਿਆਨ ਹੋਇਆ ਲੋਕਾਂ ਨੂੰ ਸਭ ਪੈ ਖਾਂਦੇ ਨੇ ਬੜੇ ਬੜੇ ਵੀ ਪੈ ਖਾਂਦੇ ਨੇ ਬਹੁਤ ਗਲਤੀ ਹੋਈ ਕੋਈ ਕਹਿੰਦਾ ਫਲਾਣੇ ਦੀ ਗਲਤੀ ਸੀ ਕੋਈ ਕਹਿੰਦਾ ਨਹੀਂ ਵੀ ਉਹਦੀ ਗਲਤੀ ਨਹੀਂ ਸੀ ਰਸ਼ੀਆ ਦੀ ਗਲਤੀ ਨਹੀਂ ਸੀ ਉਸ ਵਰਡਵਾਰ ਦੇ ਡਰੇ ਹੁਣ ਵਰਡਵਾਰ ਦੀ ਕੋਈ ਕਰਨ ਤੇਰਾ ਜੀ ਕੁਝ ਵੀ ਗਿਆਨ ਮਿਲਦਾ ਹਰ ਕਿਸ ਚੀਜ਼ ਤੋਂ ਗਿਆਨ ਇੰਨਾ ਅਸੀਂ ਮਿਹਨਤ ਨਾਲ ਡਿਵੈਲਪਮੈਂਟ ਕਰਦੇ ਹਾਂ ਬਿੰਟਾਂ ਦੇ ਵਿੱਚ ਆ ਕੇ ਨਸ਼ਟ ਕਰ ਲੈਂਦੇ ਕਿੱਥੇ ਦੀ ਅਗਲ ਹੁੰਦੀ ਹੈ ਕਹਦੇ ਆ ਸਾਖਤੀ ਦੀ ਹੈ ਆਪ ਸਾਖਤੀ ਸਭ ਕੁਝ ਬਣਾ ਕੇ ਨਸ਼ਟ ਕਰ ਲੈਂਦੇ ਆਪੇ ਇਹ ਅਸਲ ਦੀ ਗੱਲ ਹੈ ਕੀ ਹੈ ਪਿਛੇ ਹੋਵੇ ਸੋਚੀ ਉਪਮੇ ਆਪੇ ਕਰਦਾ ਹੈ ਜੀਵ ਪਰਮੇਸ਼ਰ ਦੀ ਉਪਮੇ ਕਰਦਾ ਹੈ ਉਹ ਦੇ ਖਿਲਾਫ ਹੈ ਨਾ ਨਾਮੇ ਨਾਲ ਵਿਰੋਧ ਹੈ ਜਿਹੜਾ ਨਾਮ ਨਾਲ ਵਿਰੋਧ ਕਰਦਾ ਉਹ ਹੋਰ ਹੋਰ ਤਾਂ ਸਾਡੇ ਨਾਮ ਤੋਂ ਛੋਟੇ ਹੀ ਨੇ ਹੋਮੇ ਵੀ ਹੋਮੇ ਨਾਲ ਟਕਰਾ ਜਾਂਦੀ ਹੈ ਹੋਮੇ ਆਪਸ ਵਿੱਚ ਵੀ ਟਕਰਾ ਜਾਂਦੀ ਹੈ ਸਿਰਫ ਤੇ ਬਸ ਨਾਮ ਨਹੀਂ ਟਕਰਾਉਂਦਾ ਨਾਮ ਵੀ ਨਹੀਂ ਟਕਰਾਉਂਦੇ ਆਪਸ ਵਿੱਚ ਹੀ ਹੰਕਾਰੀ ਸਭ ਟਕਰਾ ਜਾਂਦੇ ਨੇ ਆਪਸ ਵਿੱਚ ਹੀ ਇੱਥੇ ਟਕਰਾਓ ਹੈ ਸੰਸਾਰ 'ਚ ਸੱਚਖੰਡ ਦੀ ਤੇ ਟਕਰਾਉ ਨਹੀਂ ਆਵਾਦੀ ਇਹਦੇ ਨਾਲ ਜ਼ਿਆਦਾ ਕਰੋੜਾ ਗੁਣਾ ਜ਼ਿਆਦਾ ਇੱਥੇ ਨਾਲ ਆਵਾਦੀ ਉੱਥੇ ਉੱਥੇ ਕਾਹਦੇ ਟਕਰਾਉ ਦੀ ਹੈ ਉੱਥੇ ਕਾਹਦੇ ਕੋਈ ਝਗੜਾ ਨਹੀਂ ਉੱਥੇ ਕਾਹਦੇ ਕੋਈ ਅਦਾਲਤ ਨਹੀਂ ਉੱਥੇ ਸਭ ਦਾ ਪ੍ਰੇਮ ਕਿਉਂ ਇੱਥੇ ਕਿਉਂ ਨਹੀਂ ਤੇ ਹੁਬੇ ਵਾਲੇ ਦੇ ਨਾਮ ਨਾਲ ਵਿਰੋਧ ਹੈ ਸੱਚ ਨਾਲ ਵਿਰੋਧ ਹੈ ਜਦ ਸੱਚ ਤੇ ਆ ਜਾਣਗੇ ਕੋਈ ਸਿਰ ਦਾ ਕੋਈ ਵਿਰੋਧ ਨਹੀਂ ਹੈ ਸੱਚ ਤੇ ਆ ਕੇ ਸਭ ਵਿਰੋਧ ਖਤਮ ਹੋ ਜਾਂਦੇ ਨੇ ਸਭ ਝਗੜੇ ਖਤਮ ਹੋ ਜਾਂਦੇ ਨੇ ਸੱਚ ਨੂੰ ਨਾ ਮੰਨਣ ਕਰਕੇ ਸਾਰੇ ਝਗੜੇ ਇਕਨਾ ਮੁਰਦਾ ਸਟੈਂਡ ਲਿਆ ਹੋਇਆ ਸਾਰੇ ਇਕਨਾ ਗਰੀ ਜੰਜੀਰੀਆਂ ਇੱਕ ਤੁਰੀ ਜੜੇ ਦਸਿਆ ਦੋਹਾਂ ਦੇ ਵਿੱਚ ਜਿਹੜੇ ਸਾਖਤ ਨੇ ਲੜਾਈ ਹੁੰਦੀ ਹੈ ਇੱਕ ਧਰ ਜਿੱਤ ਜਾਂਦੀ ਹੈ ਜਿਹੜੇ ਹਾਰ ਜਾਂਦੇ ਨੇ ਗਲੇ ਜੀਰੀਆਂ ਪੈ ਜਾਂਦੀਆਂ ਇੱਕ ਤੁਰੀ ਚੜੇ ਬਿਸੀ ਹਾਰ ਇੱਕ ਤੁਰੀ ਘੋੜੇ ਤੇ ਚੜੇ ਚੜੇ ਹੋਏ ਨੇ ਉਹ ਵੀ ਬਿਸੀ ਹਾਰੇ ਨੇ ਸਾਖਤਾਂ ਦੀ ਲੜਾਈ ਦੋ ਉਹ ਵੀ ਬਿਸੀ ਸੁੱਤੇ ਨੇ ਉਹ ਜਿੱਤੇ ਹੋਏ ਵੀ ਵਿਸਿਆਰ ਨੇ ਹਾਰੇ ਹੋਏ ਵੀ ਵਿਸਿਆਰ ਨੇ ਦੋ ਇੱਕੋ ਹੀ ਨੇ ਇਹ ਸਾਖਤਾਂ ਦੀ ਲੜਾਈ ਦੇ ਵਿੱਚ ਜਿਹੜੇ ਜਿੱਤ ਗਏ ਮਨੁੱਖ ਜਿੱਤਿਆ ਵੀ ਹੋਇਆ ਜਾਈ ਹੈ ਮਨਮੁਖ ਹਾਰਿਆ ਵੀ ਹੋਇਆ ਜਾਈ ਹੈ ਉਹ ਮਰਿਆ ਹੋਇਆ ਸੱਪ ਜ਼ਹਿਰ ਭੋਲੀ ਜਾਂਦਾ ਜਿਉਂਦਾ ਜਿਹੜਾ ਫਣ ਚੁੱਕੀ ਖੜਾ ਰਹਿੰਦਾ ਮਰਿਆ ਵੀ ਘੋਲਦਾ ਤਾਂ ਜ਼ਹਿਰ ਹੈ ਉਹ ਕਹਿੰਦਾ ਜ਼ਹਿਰ ਨਹੀਂ ਛੱਡੀ ਉਹਨੇ ਕਹਿੰਦਾ ਵੀ ਇਹ ਜ਼ਰਾ ਵੀ ਹੋਸ਼ ਆ ਜਾਏ ਤੇ ਡੰਗ ਮਾਰ ਦੇ ਜੀ ਨੇ ਮੈਨੂੰ ਉਹ ਬੰਦਾ ਵੀ ਜੀਰਾ ਦੇ ਵਿੱਚ ਜ਼ਹਿਰ ਘੋਲਦਾ ਬੰਦਾ ਕਿਹੜਾ ਭਗਤ ਹੋ ਗਿਆ ਆਪ ਕਰਾਏ ਕਰੇ ਆਪ ਉਹ ਕੈਸੋ ਕਰੀ ਪੁਕਾਰ ਆਪ ਕਰਾਏ ਕਰੇ ਆਪ ਉਹ ਕੈਸੋ ਕਰੀ ਪੁਕਾਰ ਇਹ ਜਿਹੜੀ ਖੇਡ ਰਚਨਾ ਇਹ ਸਾਰੀ ਜਿਹੜਾ ਇੱਕ ਹੈ ਇੱਕ ਹੈ ਇਹ ਹੀ ਕਰਾ ਰਿਹਾ ਦੋਸਤੋ ਕਰਾ ਰਿਹਾ ਕਰਾ ਰਿਹਾ ਕਰਕੇ ਕਰਦਾ ਇੱਕ ਦੇ ਜੋ ਬਈਏ ਸਾਰਾ ਕੁਝ ਖੇਡ ਇੱਕ ਦੇ ਜੋ ਬਈਏ ਸਾਰੀ ਖੇਡ ਆਪ ਕਰਾਏ ਕਰੇ ਆਇਆ ਉਹ ਕੈਸੇ ਕਰੀ ਸਭਾ ਪੁਕਾਰ ਕਿਹਦੇ ਨਾਲ ਕਰੀਏ ਜਿਹਦੇ ਕੋਲ ਪੁਕਾਰ ਕਰਾਂ ਜੇ ਦੂਜਾ ਕਰਾਉਂਦਾ ਹੋਵੇ ਤਾਂ ਉਹਦੇ ਕੋਲ ਪੁਕਾਰ ਕਰੀਏ ਪੈਰ ਬੋੜਾ ਮਾਰਿਆ ਸੀ ਗਾਫਲ ਆਪਣੇ ਹੱਥ ਜਦ ਮੈਂ ਕੰਮੇ ਆਪ ਬੋੜਦਾ ਹੈ ਆਪੇ ਸੰਭਾਲਦਾ ਹੈ ਫਿਰ ਪਕਾਰ ਕਿਹਦੇ ਕੋ ਕਰੇ ਪਕਾਰ ਤਾਂ ਉਹਦੇ ਕੋ ਕਰੇ ਵੀ ਤਾਂ ਮੇਰਾ ਕੰਮ ਕਰਦਾ ਹੁਣ ਇੰਨਾ ਜਰ ਹੋ ਗਿਆ ਤਾਂ ਮਾਰਿਆ ਜੀ ਛੇ ਚੱਕਰ ਤੇ ਦੂਸਰੇ ਹੈ ਲੈ ਦਾਤ ਚਾਰ ਵਾਰ ਮੈਂ ਜਾਇਆ ਘਰ ਤਾਂ ਕਹੇ ਇੱਕ ਦੇ ਉੱਤੇ ਕੇਂਦਰ ਦਾ ਗੱਲ ਹੈ ਜਿਹੜਾ ਇੱਕ ਹੈ ਇੰਡੀਪੈਂਡੈਂਟ ਹੈ ਉਹ ਤਾਂ ਇੱਕ ਤੋਂ ਬੜਾ ਕੋਈ ਹੈ ਇੱਕ ਤੋਂ ਬੜਾ ਕੋਈ ਨਹੀਂ ਭਗਤ ਤੋਂ ਬੜਾ ਕੋਈ ਨਹੀਂ ਭਗਤ ਤੋਂ ਸਰ ਬੜਾ ਜਿਹਾ ਹੁਕਮ ਹੁਕਮ ਇੱਕ ਦਾ ਇਕਦਾਰੀ ਹੈ ਹੁਕਮ ਸੰਗਤ ਦਾ ਹੁਕਮ ਦਾ ਸੰਗਤ ਦਾ ਸੰਗਤ ਵੱਡੀ ਹੈ ਇਸ ਕਰਕੇ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਹਰ ਰਸ ਸੰਗਤ ਵਿੱਚੋਂ ਮਿਲਿਆ ਹੁਕਮ ਸੰਗਤ ਦਾ ਬਿਲ ਉਹਦੇ ਨਾਲ ਮਿਲਣਾ ਸਤ ਸੰਗਤ ਨਾਲ ਟਾਈਮ ਵੀ ਵਿੱਚ ਸਤ ਸੰਗਤ ਤੇ ਬਣ ਜਾਣਾ ਜਨ ਨਾਨਕ ਨਾਮ ਪ੍ਰਗਾਸ ਨਾਮ ਦਾ ਪ੍ਰਗਾਸ ਹੋ ਜਾਏ ਨਾਮ ਦਾ ਨਾਮ ਦਾ ਜਿਹੜਾ ਪ੍ਰਗਾਸ ਹੋਰ ਗੱਲ ਹੈ ਗਿਆਨ ਦਾ ਪ੍ਰਗਾਸ ਹੋਰ ਗੱਲ ਹੈ ਅੰਤਰ ਹੋਏ ਗਿਆਨ ਪ੍ਰਗਾਸ ਜਿਹੜਾ ਹੈ ਨਾ ਗਿਆਨ ਗੁਰਬਾਣੀ ਦਾ ਇਹਦਾ ਪ੍ਰਗਾਸ ਹੁੰਦਾ ਹੈ ਹਿਰਦੇ ਜਿਹੜਾ ਜਾਣਨ ਹੁੰਦਾ ਉਹਨੂੰ ਪ੍ਰਗਾਸ ਕਹਿੰਦੇ ਨੇ ਜਿਹੜਾ ਬਾਹਰ ਜਾਣਨਾ ਉਹ ਪ੍ਰਕਾਸ਼ ਹੁੰਦਾ ਜਿਵੇਂ ਲਾਈਟ ਦਾ ਚਾਨਣ ਹੁੰਦਾ ਸੂਰਜ ਦਾ ਚਾਨਣ ਹੁੰਦਾ ਮੋਮਬੱਤੀ ਦਾ ਚਾਨਣ ਹੁੰਦਾ ਅਗਲਾ ਚਾਨਣ ਹੁੰਦਾ ਤਾਰਿਆਂ ਦਾ ਚਾਨਣ ਹੁੰਦਾ ਸੂਰਜ ਦਾ ਚਾਨਣ ਹੁੰਦਾ ਇਹ ਪ੍ਰਕਾਸ਼ ਹੈ ਜਿਹੜਾ ਗਿਆਨ ਦਾ ਚਾਨਣ ਹੈ ਉਹ ਪ੍ਰਗਾਸ ਹੈ ਬਸ ਗਿਆਨ ਦਾ ਚਾਨਣ ਇਹ ਸੰਸਾਰ 'ਚ ਨਹੀਂ ਹੁੰਦਾ ਨਿਰਾਕਾਰੀ ਦੁਨੀਆ 'ਚ ਹੁੰਦਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਹ ਕੀ ਕਰਦੇ ਨੇ ਪ੍ਰਕਾਸ਼ ਕਰਦੇ ਐ ਅੱਖਾਂ ਨੂੰ ਦੇਖਣ ਵਾਲਾ ਪ੍ਰਕਾਸ਼ ਪ੍ਰਕਾਸ਼ ਹੈ ਅੱਖ ਨੂੰ ਨਹੀਂ ਦਿੰਦਾ ਪ੍ਰਕਾਸ਼ ਹੈ ਅੱਖ ਨੂੰ ਦਿੰਦਾ ਦੋਹਾਂ 'ਚ ਫਰਕ ਹੈ ਪ੍ਰਕਾਸ਼ ਨਹੀਂ ਹੈ ਅੱਖ ਨੂੰ ਦਿੰਦਾ ਪ੍ਰਕਾਸ਼ ਤਾਂ ਬੁੱਧੀ 'ਚ ਹੁੰਦਾ ਬੁੱਧ ਦੀ ਅੱਖ ਦੇ ਵਿੱਚ ਪ੍ਰਕਾਸ਼ ਹੁੰਦਾ ਉਹਦੀ ਉਹ ਨਿਗਾਹ ਬੰਦੀ ਹੈ ਪ੍ਰਕਾਸ਼ ਹੁੰਦਾ ਕੀ ਹੈ ਜਿਹੜਾ ਅੱਖਾਂ ਨੂੰ ਸੂਤ ਕਹਿੰਦਾ ਉਹ ਸੂਤ ਲੈਂਦਾ ਅੱਖਾਂ ਦਾ ਅੰਜਨ ਹੈ ਅੰਜਨ ਗਿਆਨ ਅੰਜਨ ਗਿਆਨ ਅੰਜਨ ਕਿਹਾ ਉਦਲੀ ਅੱਖ ਪੈਂਦਾ ਉਹਦਾ ਨਾਲ ਨਿਗਾਹ ਬੰਦੀ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਤਾਂ ਦੂਰ ਹੁੰਦੀ ਹੈ ਪ੍ਰਗਾਸ਼ ਨਾਲ ਤਾਂ ਦੂਰ ਹੁੰਦੀ ਹੈ ਉਹ ਉਹ ਤਾਂ ਫਿਰ ਅੰਦਰ ਹੁੰਦਾ ਪ੍ਰਕਾਸ਼ ਬਾਹਰ ਹੁੰਦਾ ਉਹ ਜਿਹੜੇ ਦੀਵੇ ਦਾ ਦਰਸ਼ਨ ਕਰਾਉਂਦੇ ਨੇ ਉਹ ਤਾਂ ਬਾਹਰਲਾ ਫਿਰ ਜਿਹੜੇ ਜੋਤ ਦੇ ਦਰਸ਼ਨ ਕਰਾਉਂਦੇ ਨੇ ਉਹ ਤਾਂ ਲਈ ਹੈ ਗਿਆਨ ਦੇ ਦੀਵੇ ਦੀ ਫੋਟੋ ਬਣਾ ਕੇ ਦਿਖਾਓ ਗਿਆਨ ਦੀ ਜੋਤ ਬਣਾ ਕੇ ਦਿਖਾਓ ਬਾਹਰ ਕਿਵੇਂ ਬਣਾਓ ਗਿਆਨ ਦੀ ਜੋਤ ਨਹੀਂ ਬਣ ਸਕਦੀ ਜੋਤ ਦੇ ਨਾਲ ਤੇ ਬਲੈਕਮੇਲ ਕਰਦੇ ਨੇ ਲੋਕ ਵਰਮ ਕੁਮਾਰੀਆਂ ਵੀ ਜੋਤ ਤੁਸੀਂ ਤਾਰਾ ਇਹ ਬਣਾ ਉਹਦਾ ਅੱਖਾਂ ਨੂੰ ਦੇਖਣ ਵਾਲਾ ਤਾਰਾ ਤਾਂ ਉਹ ਤਾਂ ਰੂਪ ਨਾਲ ਰੰਗ ਨਾ ਇੱਕ ਕੁਛ ਦੇਖੋ ਇੱਥੇ ਆ ਕੇ ਫਿਰ ਬਲੈਕਮੇਲ ਕਰ ਦਿੰਦੇ ਨੇ بڑے بڑے ਬਲੈਕਮੇਲਰ ਪਏ ਨੇ ਧਰਮ ਦੇ ਵਿੱਚ ਬਲੈਕਮੇਲ ਕਰ ਦਿੰਦੇ ਨੇ ਅੱਖ ਨੂੰ ਦੇਖਣ ਵਾਲੀ ਚੀਜ਼ ਹੈ ਜਿਹੜੀ ਉਹ ਤਾਂ ਅੱਖ ਨੂੰ ਤਾਂ ਫਿਰ ਜੋਤ ਜਾਂ ਨਿਕਲਦੀ ਹੈ ਸਰੀਰ ਚੋਂ ਮਨ ਤੋਂ ਜੋਤ ਸਰੂਪ ਹੈ ਉਹ ਅੱਖ ਨੂੰ ਦੀਦੀ ਹੈ ਉਹਦੀ ਫੋਟੋ ਬਣਾਓ ਜਿਹੜਾ ਨਿਕਲ ਕੇ ਗਿਆ ਉਹ ਦਿਖਾਓ ਕਿਵੇਂ ਰਹੇ ਹੋ ਉਹਨੂੰ ਫੜੋ ਕਾਹਦੇ ਨਾਲ ਫੜਦੇ ਹੋ ਕੋਈ ਇਨਸਟਰੂਮੈਂਟ ਉਹਦੇ ਵਾਸਤੇ ਕੋਈ ਕੈਮਰਾ ਤਿਆਰ ਕਰੋ ਵੀ ਉਹਦੀ ਫੋਟੋ ਜਾਂਦੇ ਨਹੀਂ ਤੁਹਾਨੂੰ ਮਿਲ ਜਵੇ ਜਦੋਂ ਨਿਕਲੇ ਆ ਤਾਂ ਹੁਣੇ ਦੀ ਜਵੇ ਸਰੀਰ 'ਚ ਕੋਈ ਐਸਾ ਕੈਮਰਾ ਐਸਾ ਕੋਈ ਸਾਧਨ ਹੋਵੇ ਜਿਹਦੇ ਨਾਲ ਦੀ ਜਵੇ ਜਾਂ ਨਿਕਲ ਕੇ ਜਾਂਦਾ ਦੀ ਜਵੇ ਉਹਦਾ ਉਪਰਾਲਾ ਕਰੋ ਦਿਖਾਉਣ ਦਾ ਆਤਮ ਦਰਸ਼ਨ ਦਾ ਜੋਤ ਬਣਾ ਕੇ ਦਿਖਾਤੀ ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ ਇਹ ਆਪੇ ਕਰਦਾ ਹੈ ਕਰਾਉਂਦਾ ਵੀ ਆਪ ਹੈ ਅੰਦਰ ਬੈਠਾ ਤਾਂ ਅੱਧਾ ਹੈ ਬਾਹਰ ਕਰਨ ਵਾਲਾ ਅੱਧਾ ਬਾਹਰ ਹੈ ਤਾਂ ਅੰਦਰ ਹੈ ਲੈ ਤੋਂ ਬਿਨਾ ਬਾਹਰ ਦਾ ਕੋਈ ਕੰਮ ਨਹੀਂ ਕਰਦਾ ਜੇ ਕੋਈ ਆਪਾਂ ਸੁਣਦੇ ਆ ਉਹ ਕਹਿੰਦਾ ਵੀ ਸੁਣ ਲੈ ਤਾਂ ਨਹੀਂ ਬਈ ਕਹਿੰਦਾ ਕਹਿੰਦਾ ਮਨ ਨਹੀਂ ਬੰਦਾ ਅੰਦਰਲਾ ਨਹੀਂ ਬੰਦਾ ਬਾਲਣ ਸੁਣ ਲਿਆ ਉਹ ਜਿੰਨਾ ਜਨ ਦੋਏ ਦੀ ਨਾ ਮੰਨਦੇ ਉਹਨੇ ਜਦੀ ਕਰਦਾ ਹੈ ਸੁਣ ਲੈਂਦਾ ਅੰਦਰਲਾ ਨਾਜ ਨਾਜਰ ਬੰਦਾ ਨਾ ਜਦੀ ਕਰਦਾ ਨਾ ਬਈ ਮਨ ਨਹੀਂ ਮੰਨਦਾ ਉਹ ਅੰਦਰਲਾ ਨਹੀਂ ਮੰਨਦਾ ਉਹਦਾ ਮਨ ਜਦ ਕਦੇ ਕਦੇ ਗਲਤ ਕੰਮ ਕਰ ਲੈਂਦਾ ਅੰਦਰਲੇ ਤੇ ਬਗੈਰ ਪੁੱਛੇ ਫਿਰ ਕਹਿੰਦਾ ਫਿਰ ਪਿੱਛੋਂ ਪਤਾਉਂਦਾ ਵੀ ਗਲਤ ਕਰ ਲੈਂਦਾ ਵਿਚਾਰਿਆ ਨਹੀਂ ਉਹਨੂੰ ਕਾਲੀ ਕੀਤੀ ਉਹ ਬਿਨਾ ਵਿਚਾਰੇ ਵੀ ਕਰਦਾ ਲੈਂਦਾ ਨਾਨਕ ਕਰਨਾ ਜਿਨ ਕੀਆ ਫਿਰ ਤੁਸੀਂ ਹੀ ਕਰਨੀ ਸਾ ਨਾਨਕ ਕਰਨਾ ਜਿਨ ਕੀਆ ਜਿੱਦ ਤੱਕ ਹੈ ਸੰਸਾਰ ਦੀ ਗੱਲ ਹੈ ਕਰਨੇ ਦੀ ਸੰਸਾਰ ਦੇ ਰਚਨਾ ਦੀ ਗੱਲ ਹੈ ਜਿੱਦ ਤੱਕ ਜਿਹੜਾ ਇਹ ਕੀਤਾ ਇਹਦੀ ਜ਼ਿੰਮੇਵਾਰੀ ਹੁੰਦੀ ਹੈ ਫਿਰ ਤੁਸੀਂ ਕਰਨੀ ਸਾਰ ਉਹਦੀ ਸਾਰ ਹੈ ਕਰਦਾ ਉਹਦੀ ਜੀਵ ਦੀ ਸਾਰ ਸੀ ਇਹ ਆਪਣਾ ਜਿਹੜਾ ਬਗਾੜਿਆ ਆਪਣਾ ਸਮਾਰਿਆ ਇੱਥੇ ਤੱਕ ਇਹ ਹੈ ਆਪਣਾ ਬਗਾੜਿਆ ਆਪਣਾ ਸਮਾਰਿਆ ਇੱਥੇ ਤੱਕ ਇਹ ਹੈ ਜਿਹੜੀ ਰਚਨਾ ਦੀ ਗੱਲ ਹੈ ਨਾ ਕਰਨਾ ਸਾਰਾ ਸੂਰਜ ਚੰਦ ਬਣਾਏ ਨੇ ਧਰਤੀ ਬਣਾਈ ਹੈ ਸਭ ਮੌਸਮ ਬਣਾਏ ਨੇ ਵੀ ਪੈਣਾ ਨਾ ਪੈਣਾ ਉਜਾੜ ਹੋਣ ਜੋ ਵੀ ਕੁਝ ਸ੍ਰਿਸ਼ਟੀ ਦੀ ਉਤਪਤੀ ਦੀ ਗੱਲ ਹੈ ਉਹਦੀ ਸਾਰ ਉਹਨੇ ਕਰਦੀ ਹੈ ਇਹਨੇ ਨਹੀਂ ਕਰਦੀ ਉਹ ਰਚਨਾ ਨੇ ਰਚੀ ਹੈ ਨਾ ਹੁਕਮ ਨੇ ਆਤਮਾ ਨੇ ਜਿਹਦੇ ਹਾਕਮ ਧਰ ਨੇ ਉਹ ਉਹਦਾ ਕੰਟਰੋਲ ਹੈ ਇਹਦਾ ਕੋਈ ਕੰਟਰੋਲ ਇਹਦਾ ਤਾਂ ਕਰੇ ਕਰਾਏ ਦੀ ਗੱਲ ਬਸ ਆਪੇ ਮਾਨਸ ਕੇ ਕੁਝ ਨਹੀਂ ਹਾਲ ਇੱਥੇ ਮਾਨਸ ਦਾ ਅਸੀਂ ਇਹ ਸਰੀਰ ਤੋਂ ਲਵਾਂਗੇ ਜੇ ਅਸੀਂ ਸਰੀਰ ਨੂੰ ਮਾਨਸ ਕਹਿ ਲਈਏ ਨਾ ਮਾਨਸ ਹੁੰਦਾ ਮਾਨਸ ਆ ਜਿਹੜੀ ਹੱਡ ਮਾਸ ਦੀ ਦੇਹੀ ਹੈ ਇਹਦੇ ਵਰਗਾ ਕੋਈ ਨਹੀਂ ਇਸ ਕਰਕੇ ਇਹਦਾ ਕੋਈ ਲੇਖਾ ਨਹੀਂ ਹੋਣਾ ਇਹਦੇ ਨਾਲ ਕੀਤਾ ਹੋਇਆ ਕਰਮ ਕਰਮ ਨਹੀਂ ਹੁੰਦਾ ਇਹਦੇ ਨਾਲ ਕੀਤਾ ਹੋਇਆ ਕੁਝ ਵੀ ਕਰਮ ਨਹੀਂ ਹੁੰਦਾ ਕਰਮ ਹੁੰਦਾ ਮਨ ਨਾਲ ਕੀਤਾ ਹੋਇਆ ਹਿਸਾਬ ਦਾ ਹੋਣਾ ਆਤਮਾ ਨਾਲ ਮੰਨ ਲਓ ਅੰਦਰਲੇ ਨਾਲ ਕਰਿਆ ਹੋਣੇ ਹੈ ਭਾਈ ਕੋਈ ਤਲਵਾਰਾਂ ਨਾਲ ਲੋਕ ਲੜਦੇ ਨੇ ਲਾਠੀਆਂ ਨਾਲ ਲੜਦੇ ਨੇ ਬੰਦੂਕਾਂ ਨਾਲ ਲੜਦੇ ਨੇ ਜਰਾਂ ਦਾ ਆਦਮੀ ਤਾਂ ਹੁੰਦਾ ਕੋਈ ਬੰਦੂਕ ਦਾ ਹੁੰਦਾ ਉਹ ਕਹਦਾ ਲਾਗਾ ਵੀ ਲਾਇਸੈਂਸ ਉਹਦਾ ਜ਼ਬਤ ਕਰ ਲੈਂਦੇ ਨੇ ਵੀ ਮਿਸਯੂਸ ਕੀਤਾ ਇਹਨੇ ਜ਼ਿੰਮੇਵਾਰੀ ਦੀ ਕੀਤੀ ਉਹ ਗੱਲ ਵੱਖਰੀ ਐ ਸੰਸਾਰੀ ਪਰ ਕੀਤਾ ਜਿਹਨੇ ਉਹਨੂੰ ਸਜ਼ਾ ਮਿਲਣੀ ਹੈ ਹਥਿਆਰ ਸਰੀਰ ਨੂੰ ਕਦੀ ਸਜ਼ਾ ਸਰੀਰ ਦਾ ਅਧੀਨ ਹੈ ਇਹ ਤਾਂ ਇਨਸਟਰੂਮੈਂਟ ਹੈ ਇਨਸਟਰੂਮੈਂਟ ਨੂੰ ਜ਼ਿਆਦਾ ਸੀ ਮੰਨ ਲਿਆ ਨਾ ਮੂਰਤੀ ਪੂਜਾ ਇਹਦੀ ਕਰਨ ਲੱਗ ਗਏ ਇਨਸਟਰੂਮੈਂਟ ਨੂੰ ਬਹੁਤ ਕੁਝ ਮੰਨ ਲਿਆ ਉੱਥੋਂ ਆ ਕੇ ਵੀ ਇਹਦੇ ਤੇ ਗੱਲ ਕੱਟੀ ਗਿਆ ਵੀ ਇਹਦੇ ਕੀ ਹੱਥ ਚ ਹੈ ਨਾਨਕ ਕਿਆ ਮਾਨੁਖ ਉਹ ਸਰੀਰ ਕੀ ਹੈ ਤੇਰਾ ਜਨਤਾ ਕੇ ਬਸ ਕੁਝ ਨਹੀਂ ਜਦ ਇਹ ਕਹਿੰਦੇ ਆ ਫੇਰ ਆ ਸੰਸਾਰ ਦਾ ਸਾਡੇ ਬਸ ਕੁਛ ਨਹੀਂ ਪਾਪੋਂ ਨਾਮਰੇ ਬਸ ਹੀ ਨਾ ਪਾਪ ਉਹ ਜਿਹੜਾ ਅਸੀਂ ਕਰਦੇ ਆ ਕੋਈ ਸਾਥੇ ਪਾਪ ਜਿਵੇਂ ਇਹਨਾਂ ਨੇ ਮੰਨ ਲਿਆ ਹੋ ਗਿਆ ਉਹ ਹੋ ਗਿਆ ਉਹ ਇਹਨਾਂ ਜਿਹੜਾ ਮਹਿਰੋ ਕਰਦੇ ਨੇ ਜੀ ਮਰ ਜਾਂਦੇ ਬੁੱਢਿਆਂ ਨੂੰ ਅਗਲ ਆਉਂਦੇ ਨੇ ਜੀ ਮਰ ਜਾਂਦੇ ਸਪਰੇ ਕਰਦੇ ਨੇ ਜੀ ਮਰ ਜਾਂਦੇ ਨੇ ਉਹਨੂੰ ਤਾਂ ਕਦੇ ਪਾਪ ਨਹੀਂ ਕਿ ਮੰਨਦੇ ਸੰਤਾਂ ਦੇ ਜੇਲੇ ਵੀ ਨਹੀਂ ਮੰਨਦੇ ਸੰਤਾਂ ਦੇ ਵੀ ਬਾਗ ਨੇ ਉੱਥੇ ਸਪਰੇ ਕਰਦੇ ਨੇ ਅਰਬਾ ਖਰਬਾ ਜੀ ਮਰ ਜਾਂਦੇ ਨੇ ਉਹਨਾਂ ਨੂੰ ਤਾਂ ਨਹੀਂ ਪਾਪ ਮੰਨਦੇ ਇੱਕ ਪਾਸੇ ਬਹੁਤ ਬ੍ਰਿਕੀ ਨਾਲ ਸੋਚਦੇ ਨੇ ਪੁੱਤ ਬਾਪ ਇੱਕ ਪਾਸੇ ਅਰਬਾਂ ਖਰਬਾਂ ਜੀਵਾਂ ਤੇ ਫਰਵਾਏ ਕੋਈ ਨਹੀਂ ਇਹ ਦੋ ਗਲੇ ਦੀ ਪਾਲਿਸੀ ਕਿਉਂ ਹੈ ਫਿਰ ਇਹ ਦੋ ਗਲੀ ਪਾਲਿਸੀ ਹੈ ਇਹਨਾਂ ਦੀ ਪੁੱਤ ਬਾਪ ਵਾਲਿਆਂ ਦੀ ਦੋ ਗਲੀ ਪਾਲਿਸੀ ਹੈ ਤੇ ਦੋ ਗਲੀ ਪਾਲਿਸੀ ਹੈ ਬਾਗ ਨੇ ਬਾਗਾਂ ਦੇ ਸਪਰੇ ਨਹੀਂ ਹੁੰਦੇ ਕਰੋੜਾਂ ਅਰਬਾਂ ਖਰਮਾ ਜੀ ਮਰ ਜਾਂਦੇ ਤੁਸੀਂ ਇਦਾਂ ਕਰੋਗੇ ਇਦਾਂ ਨਹੀਂ ਆਉਣਾ ਹੈ ਕਬਰ ਆ ਅੱਛਾ ਹੈ ਜੇ ਸਪਰੇ ਕਰੋਗੇ ਸਰਕਾਰ ਕਹਿੰਦੇ ਮੱਛਰ ਮਰਨਗੇ ਹੋਰ ਵੀ ਬਹੁਤ ਸਾਰੇ ਜਾਨਵਰ ਮਰ ਜਾਣਗੇ ਕਿਤੋਂ ਤੱਕ ਤੁਸੀਂ ਬਚੋਗੇ ਪੁੱਤ ਪਾਪ ਇਹ ਤਾਂ ਬਸ ਪਰਮੇਸ਼ਰ ਦੀ ਖੇਡ ਹੈ ਜੋ ਚੱਲ ਰਹੀ ਹੈ ਠੀਕ ਹੈ ਜੇ ਤੂੰ ਸੋਚਣ ਲੱਗਿਆ ਅਸਲੀ ਮੁੱਦੇ ਤੇ ਰਹਿ ਜਾਂਦਾ ਉਹ ਲੋਕ ਅਸਲੀ ਮੁੱਦੇ ਤੇ ਰਹਿ ਗਏ ਪੈਰ ਕੋਹੜਾ ਮਾਰਿਆ ਗਾਫਲ ਆਪਣੇ ਹੱਥ ਵਾਲੀ ਗੱਲ ਤਾਂ ਹੀ ਰਹਿ ਗਈ ਹੋਰ ਕੈਪਟਰੇ ਹੋਰ ਛੇੜ ਲਿਆ ਗੁਰਪਾਲ ਗਾਲੋ ਉਹ ਜੋੜ ਦੀ ਕੇ ਰਹਿ ਗਏ